ਸ਼ਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦੇ ਅਨੇਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਬੰਤ ਹੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰਾ ਹੈ ਕਈ ਕੋਟ ਕਵੀ ਕਾਵ ਕਾਵਿ ਹੈ ਕਈ ਕੋਟ ਨਾਮ ਧਿਆਵੇ ਨਾਨਕ ਕਰਤੇ ਕਾਂਤ ਨਾ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਵ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਮਾਹੇ ਕਈ ਕੋਟ ਪ੍ਰਦੇਸ ਪ੍ਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੂ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਉਣ ਪਾਣੀ ਬੈ ਸੰਤਰ ਕਈ ਕੋਟ ਦੇਸ ਧੂ ਮੰਡਲ ਕਈ ਕੋਟ ਸਸੀਰ ਸੂਰ ਨਖੇਤਰ ਕਈ ਕੋਟ ਦੇਵ ਦਾਨ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਦੇ ਪ੍ਰਾਨ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀਬ ਮੇਰ ਸਵਰਨ ਥੀਵੇ ਕਈ ਕੋਟ ਜਖਿ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਸ਼ੂ ਸੂਕਰ ਮਿਰਗਾਚ ਸਭ ਤੇ ਨੇਰਾ ਸਭੂ ਤੇ ਦੂਰ ਨਾਨਕ ਆਪੇ ਅਲਿਪਤ ਰਹਾ ਪਰ ਪੂਰੇ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵੈ ਹੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠੀ ਖਾਹੇ ਕਈ ਕੋਟ ਘਲ ਹੈ ਥਕਿ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤਨ ਜਹਾ ਜਾ ਭਾਣਾ ਤਾਹ ਤਾ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮਾਗਾ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਤਨ ਧਨ ਹੋਏ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਹੀ ਜੂ ਜੁਗੀ ਨੋ ਵਿਸਤਾਰ ਕਈ ਬਾਰ ਬਸਰੋ ਪਾਸਾਰ ਸਦਾ ਸਦਾ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਤੇ ਪ੍ਰਭ ਤੇ ਹੋਏ ਬ੍ਰਹਮਾ ਹੈ ਸਮਾਤਿ ਤਾ ਕਾ ਅੰਤ ਨ ਜਾਣੈ ਕੋਏ ਆਪੇ ਆਪੇ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਰਾ ਨਿਹਾਰੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਹਮਾਰ ਭੈ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁੰਗਾਵਹਿ ਆਤਮ ਰਸੋ ਸਾ ਸਾਜ ਸਮਾਵਹਿ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਏ ਪਰਮੇਸ਼ਰ ਕੇ ਪਿਆਰੇ